ਸ਼ਲੋਕ ਭੈ ਭੰਜਨ ਅਗ ਦੂਖ ਨਾਸ ਮਣੇ ਅਰਾਧ ਹਰੇ ਭੈ ਭੰਜਨ ਅਗ ਦੂਖ ਨਾਸ ਅਗ ਹੁੰਦਾ ਜੋ ਅਸੀਂ ਵਿਰੋਧ ਕਰਦੇ ਹੁਕਮ ਨੂੰ ਅਗ ਕਰਨ ਆ ਕਰਨ ਪਾਪ ਨੂੰ ਹੁਕਮ ਦਾ ਵਿਰੋਧ ਕਰਨਾ ਪਾਪ ਕਲਪਨਾ ਕਰਨੀ ਹੀ ਪਾਪ ਸੋਚਣਾ ਹੀ ਪਾਪ ਸੋਚਣ ਨਾਲ ਆਗ ਪੈਦਾ ਹੁੰਦਾ ਕਿ ਸੋਚਣ ਆਇਆ ਤੂੰ ਤੈਂ ਕੀ ਸੋਚਣਾ ਕੀ ਸੋਚਣਾ ਸਭ ਨੂੰ ਕਰਿਆ ਕਰਾਇਆ ਬੰਦਾ ਜਿਹਦਾ ਬਾਪ ਹੋਵੇ ਸਿਰ ਸਭ ਨੂੰ ਸੋਚਣ ਦੀ ਕੀ ਲੋੜ ਹੈ ਜੋ ਕਰਨਾ ਹੈ ਉਹ ਕਰ ਕਰਨ ਆਇਆ ਕਰਦਾ ਵੀ ਖੜਾ ਸੋਏ ਕਿ ਆਗ ਪਾਪ ਹੈ ਭੰਜਨ ਅਗ ਦੂਖ ਨਾਸ ਅਗ ਦੂਖ ਨਾਸ ਭੈ ਦਾ ਭੰਜਨ ਹੈ ਭੈ ਦਾ ਖਤਮ ਕਰਨ ਵਾਲਾ ਅਗ ਕਲਪਨਾ ਦਾ ਨਾਸ ਕਰਨ ਵਾਲਾ ਦੂਖ ਅਗ ਅਗ ਤੋਂ ਦੂਖ ਪੈਦਾ ਹੁੰਦੇ ਨੇ ਨਾਸ ਮਨੇ ਆਰਾਧ ਹਰੇ ਇਹਨੂੰ ਇਹਦੀ ਆਰਾਧਨਾ ਜਿਹੜਾ ਇਸ ਰੋਗ ਤੋਂ ਛਡਾ ਦੇ ਅਗ ਪਾਪਾਂ ਦਾ ਦੁੱਖਾਂ ਦਾ ਨਾਸ਼ ਕਰ ਦੇਵੇ ਭੈ ਤੇਰੀ ਦੂਰ ਕਰ ਦੇਵੇ ਉਹਨੂੰ ਉਹ ਜਿੰਨਾ ਚ ਨਹੀਂ ਇਰਾਦੇਗਾ ਸੱਚ ਨਹੀਂ ਬੋਲ ਸਕਦਾ ਉਹ ਇਰਾਦੇਗਾ ਉਹਦੀ ਪ੍ਰਾਪਤੀ ਬਾਅਦ ਸੱਚ ਬੋਲੇਗਾ ਨਹੀਂ ਭੈ ਦੇ ਵਿੱਚ ਸੱਚ ਨਹੀਂ ਬੋਲੇਗਾ ਜਿੰਨਾ ਚਿਰ ਭੈ ਕਿਸੇ ਦੇਵੀ ਦੇਵਤੇ ਦੀ ਉਹਨਾਂ ਚਿਰ ਸੱਚ ਨਹੀਂ ਬੋਲੇਗਾ ਸੱਚੇ ਬੋਲਣ ਵਾਸਤੇ ਨਿਰਪੈ ਹੋਣਾ ਪਊ ਨਿਰਪੈ ਹੋਏ ਭਜੋ ਭਗਵਾਨ ਪਹਿਲਾਂ ਤਾਂ ਭਗਵਾਨ ਦੇ ਨਾਲ ਜੁੜਨ ਵਾਸਤੇ ਹੀ ਨਿਰਪੈ ਹੋਣਾ ਪਊ ਜਿਨ੍ਹਾਂ ਜੇ ਨਿਰਪੈ ਹੈ ਉਹਦੇ ਨਾਲ ਜੁੜੇ ਨਹੀਂ ਸਕਦਾ ਉਹਦੇ ਨਾਲ ਜੁੜੇ ਬਿਨਾਂ ਸੱਚ ਬੋਲਿਆ ਨਹੀਂ ਜਾਣਾ ਨਿਰਪੈ ਹੋਏ ਭਜੋ ਭਗਵਾਨ ਭਜਣ ਦਾ ਮਤਲਬ ਜੁੜਨਾ ਭਗਵਾਨ ਨਾਲ ਜੁੜ ਜਾਓ ਨਿਰਭੈ ਹੋ ਨਿਰਭੈ ਹੋਏ ਨਾਲ ਜੁੜਿਆ ਨਹੀਂ ਜਾਣਾ ਤੇ ਉਹਦੇ ਨਾਲ ਜੁੜ ਕੇ ਫਿਰ ਸੱਚ ਨਹੀਂ ਬੋਲਿਆ ਜਾਣਾ ਇੱਕ ਮਨ ਇੱਕ ਚਿੱਤ ਹੋਣਾ ਬਿਨਾਂ ਤਾਂ ਸੱਚ ਨਹੀਂ ਬੋਲਿਆ ਜਾਣਾ ਇੱਕ ਮਨ ਇੱਕ ਚਿੱਤ ਹੋਣਾ ਹੀ ਨਿਰਭੈ ਹੋਣਾ ਹੋਏ ਰਹਿਣਾ ਫੇ ਨਿਰਭੈ ਹੋਣਾ ਤਾਂ ਬੋਲਿਆ ਜਾ ਸਕਦਾ ਹੈ ਸੰਤ ਸੰਗ ਜੈ ਰਿਤ ਬਸਿਓ ਨਾਨਕ ਤੇ ਨਾ ਭਰਮੇ ਸੰਤ ਸੰਗ ਜੈ ਰਿਤ ਬਸਿਓ ਜਿਹੜੇ ਸੰਤ ਸੰਗ ਨੇ ਜਿਹੜੇ ਭਗਵਾਨ ਨਾਲ ਜੁੜੇ ਹੋਏ ਨੇ ਇੱਕ ਮਨ ਇੱਕ ਚਿੱਤ ਨੇ ਜਿਹੜੇ ਸ਼ਬਦ ਗੁਰੂ ਨਾਲ ਜੁੜੇ ਹੋਏ ਨੇ ਇਹ ਗੱਲ ਉਹਨਾਂ ਦੇ ਅੰਦਰ ਭਰਮ ਨਹੀਂ ਨਾਨਕ ਤੇ ਨਾ ਭਰਮੇ ਉਹਨਾਂ ਦੇ ਅੰਦਰ ਭਰਮ ਨਹੀਂ ਰਹਿੰਦਾ ਉਹਨਾਂ ਦੇ ਅੰਦਰ ਦੁਬਾਰਾ ਜਨਮ ਦਾ ਕੀ ਉਹਨਾਂ ਦੇ ਅੰਦਰ ਭਰਮ ਜਿਹਦੇ ਅੰਦਰ ਭਰਮ ਹੈ ਉਹਦਾ ਜਨਮ ਹੈ ਜਨਮ ਦਾ ਕਾਰਨ ਭਰਮ ਹੈ ਕਰਮ ਨਹੀਂ ਹੈ ਤੇ ਉਹਨਾਂ ਦੇ ਅੰਦਰ ਭਰਮ ਨਹੀਂ ਜਿਹਦੇ ਅੰਦਰ ਭਰਮ ਨਹੀਂ ਉਹਦੇ ਅੰਦਰ ਜਨਮ ਉਹਦਾ ਦੁਆਰਾ ਜਨਮ ਨਹੀਂ ਨਾਨਕ ਤੇ ਨਾ ਭਰਮੇ ਭਰਮੇ ਦੇ ਦੋ ਅਰਥ ਨੇ ਭਰਮ ਹੋਣਾ ਅਦੂਆ ਜਨਮ ਹੋਣ ਭਰਮੇ ਦਾ ਅਰਥ ਦੂਆ ਜਨਮ ਹੋਣ ਭ੍ਰਮਣ ਕਰਨ ਬਾਰ-ਬਾਰ ਜਨਮ ਲੈਣਾ ਹਾਂ ਪਰਮ ਆਇਓ ਤੁਮਝੇ ਦੁਆਰਾ ਭਰਮ ਤੋਂ ਹੀ ਭ੍ਰਮਣ ਬਣਦਾ ਜੇ ਭਰਮ ਹੈ ਤਾਂ ਭ੍ਰਮਣ ਭਰਮ ਹੈ ਨਹੀਂ ਭ੍ਰਮਣ ਹੈ ਕਰਮ ਦਾ ਕਰੇ ਨਹੀਂ ਸਕਦਾ ਕੋਈ ਕਰਮ ਦਾ ਤੇ ਬਸਦੀ ਹੋ ਗੱਲ ਹੈ ਨਹੀਂ ਕਰਮ ਦਾ ਜੋ ਕਰਾਉਣਾ ਉਹੀ ਹੁੰਦਾ ਹੈ ਤੇ ਜਿਹੜਾ ਕਰਮ ਹੀ ਲੈਂਦਾ ਹੱਥ ਨਾਲ ਉਹਦੇ ਜੋ ਇੱਛਾ ਵੀ ਨਾ ਕਹਿੰਦੇ ਤੂੰ ਰੱਖ ਤੇਰਾ ਧਿਆਨ ਉਧਰ ਕਰਮ ਵੱਲ ਜਾਊ ਕਰਮ ਕਰਤ ਹੋਏ ਨੇ ਕੰਮ ਇੱਛਾ ਨਾ ਰੱਖੋ ਤੂੰ ਕਰਮ ਜੇ ਇੱਛਾ ਰੱਖੇਗਾ ਜੋ ਕੁਝ ਪ੍ਰਾਪਤੀ ਦੀ ਤੇ ਕਰਮ ਦੇ ਵਿੱਚ ਧਿਆਨ ਲਾਉ ਤੇਰਾ ਕਰਮ ਕਰਦਾ ਰਹਿ ਧਿਆਨ ਨਾ ਰੱਖੋ ਦੇ ਹੱਥ ਪੈਰ ਕਰ ਕੰਮ ਕਰ ਮਨ ਕਰਕੇ ਕੰਮ ਨਾ ਕਰ ਹੱਥ ਪੈਰ ਕਰਕੇ ਕੰਮ ਕਰ ਚੀਤ ਨਾਲ ਨਾਲ ਮਨ ਨੂੰ ਰੰਜਣ ਨਾਲ ਲਾ ਕੇ ਰੱਖ